ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਦੀ ਕਦੀ ਮਨ ਕਰਦਾ ਹੈ ਗਾਉਣ ਨੂੰ ਵੈਸੇ ਮੇਰੇ ਜੀਵਨ ਦਾ ਇਹ ਤਜਰਬਾ ਹੈ ਬਹੁਤ ਸੰਗਤ ਦੇਖ ਕੇ ਕਦੀ ਕਦੀ ਮਨ ਨਹੀਂ ਕਰਦਾ ਗਾਉਣ ਨੂੰ ਬਹੁਤ ਦੁਨੀਆ ਬਹੁਤ ਆਡੀਅנס ਬੈਠੀ ਹੋਵੇ ਪਰ ਜਦੋਂ ਸਤਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ ਸਰੋਤਾ ਗਣ ਕੋਲ ਬੈਠੇ ਹੋਣ ਫਿਰ ਮਨ ਕਰਦਾ ਹੈ ਔਰ ਖੂਬ ਕਰਦਾ ਹੈ ਗਾਉਣ ਨੂੰ ਇਹ ਸਤਿਗੁਰੂ ਜੀ ਦੀ ਰਹਿਮਤ ਹੈ ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਗੁਰੂ ਜੀ ਦੇ ਤਲੀਮ ਬਖਸ਼ਿਸ਼ ਕੀਤੀ ਹੈ ਦਾਸ ਨੇ ਪੰਡਤ ਮਨੀ ਪ੍ਰਸ਼ਾਦ ਜੀ ਪ੍ਰਚੰਡ ਵਿਦਵਾਨ ਨੇ ਕਰਾਨਾ ਘਰਾਣੇ ਦੇ ਉਸਤਾਦ ਪੈਣੀ ਸਾਹਿਬ ਮੈਂ ਪੰਡਤ ਜੀ ਦੇ ਉਸਤਾਦ ਜੀ ਦੇ ਨਾਲ ਜਾ ਕੇ ਗਾ ਚੁੱਕਾ ਸਤਿਗੁਰੂ ਜੀ ਦੇ ਸਮਕਸ਼ 8-10 ਦਿਨ ਉੱਥੇ ਰਹਿ ਸੀ ਬਹੁਤ ਗਾਇਨ ਹੋਇਆ ਉੱਥੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਗੁਰੂ ਲੋਕਾਂ ਨੇ ਵਿਦਿਆ ਦਿੱਤੀ ਹੈ ਖੁਦ ਨੇ ਥੋੜੀ ਬਹੁਤੀ ਮਿਹਨਤ ਕੀਤੀ ਹੈ ਔਰ ਜੇ ਆਪ ਜੀ ਦੀ ਬਖਸ਼ਿਸ਼ ਹੋਵੇ 1 ਘੰਟਾ ਡੇਢ ਘੰਟਾ ਇੱਕ ਰਾਗ ਦੀ ਬੜਤ ਹੁੰਦੀ ਰਵੇ ਆਓ ਸਤਿਗੁਰੂ ਦੇ ਪਾਸ਼ਾ ਮਹਾਰਾਜ ਦਾ ਸ਼ਬਦ ਆਪ ਜੀ ਸਰਵਣ ਕਰੀਏ हे रब हे सस हे करुणानिध मेरी अब है बेनती सुन लीजिए ਆਓ ਸ਼ਬਦ ਸਰਵਣ ਕਰੀਏ ਜੀ